ਅੱਜ ਸਾਰੇ ਅਸੀਂ ਤ੍ਰਿਵੇਣੀ ਪੁਰਬ ਦੇ ਉਪਲਕਸ਼ ਦੇ ਵਿੱਚ ਇਕੱਠੇ ਹੋ ਕੇ ਪਵਿੱਤਰ ਧਰਤੀ ਤੇ ਮਨਾ ਰਹੇ ਹਾਂ ਮੈਂ ਆਪਣੇ ਵੱਲੋਂ ਸਾਰੀ ਸੰਗਤ ਨੂੰ ਮਹਾਰਾਜ ਦੇ ਅਸ਼ੀਰਵਾਦ ਸਦਕਾ ਪ੍ਰਾਰਥਨਾ ਕਰਦਾ ਹਾਂ ਕਿ ਇਸ ਦੇਸ਼ ਔਰ ਸਮਾਜ ਦੇ ਵਾਸਤੇ ਅਸੀਂ ਕੁਝ ਕਰ ਸਕੀਏ ਐਸਾ ਪ੍ਰਣ ਲੈ ਕੇ ਇਸ ਧਰਤੀ ਤੋਂ ਜਾਣਾ ਹੈ ਪਿਛਲੇ 1 ਸਾਲ ਤੋਂ ਮੇਰੇ ਸਾਥੀ ਗੁਰਚਨ ਸਿੰਘ ਨਾਮਧਾਰੀ ਜੀ ਉਹ ਮੇਰੇ ਦਫ਼ਤਰ ਆਏ ਸੀ ਤਾਂ ਉਹਨਾਂ ਨੇ ਇੱਕ ਗੱਲ ਮੈਨੂੰ ਕਹੀ ਕਿ ਜੇ ਤੁਸੀਂ ਇੱਕ ਗੱਲ ਦੀ ਮਦਦ ਕਰ ਸਕੋ ਕਿ ਦੇਸ਼ ਦੀ ਆਜ਼ਾਦੀ ਦੇ ਬਹੁਤ ਅੰਦੋਲਨ ਚੱਲੇ ਲੇਕਿਨ ਸਭ ਤੋਂ ਪਹਿਲਾਂ ਸ਼ੁਰੂਆਤ ਜਿਹੜੀ ਸੀ ਉਹ ਕੂਕਾ ਲਹਿਰ ਦੇ ਰੂਪ 'ਚ ਹੋਈ ਸੀ ਲੇਕਿਨ ਆਜ਼ਾਦ ਦੇਸ਼ ਹੋਣ ਤੋਂ ਬਾਅਦ ਬਹੁਤ ਸਾਰੇ ਅੰਦੋਲਨ ਜਿਹੜੇ ਸੀਗੇ ਉਹਨਾਂ ਨੂੰ ਤਾਂ ਸਰਕਾਰ ਨੇ ਮਾਨਤਾ ਦਿੱਤੀ ਲੇਕਿਨ ਜਿਹੜੀ ਕੂਕਾ ਲਹਿਰ ਸੀ ਉਹਨੂੰ ਹਲੇ ਸਰਕਾਰ ਨੇ ਆਜ਼ਾਦੀ ਦੇ ਅੰਦੋਲਨ ਦੀ ਮਾਨਤਾ ਨਹੀਂ ਦਿੱਤੀ ਤਾਂ ਉਸੇ ਸਮੇਂ ਤੋਂ ਮੈਂ ਸਰਕਾਰ ਦੇ ਨਾਲ ਚਿੱਠੀ ਪੱਤਰ ਸ਼ੁਰੂ ਕੀਤਾ ਜਿਹੜੀਆਂ ਦੋ ਘਟਨਾਵਾਂ ਮੈਨੂੰ ਉਹਨਾਂ ਨੇ ਦੱਸੀਆਂ ਮੈਂ ਪੜੀਆਂ ਉਹ ਐ ਲੱਗਦਾ ਸੀ ਕਿ ਜਿੰਨੀ ਸ਼ਹਾਦਤ ਕੁਕਾ ਮੂਵਮੈਂਟ ਦੇ ਵਿੱਚ ਹੋਈ ਮੈਂ ਹੁਣ ਅੰਦਾ ਹੋਇਆ ਸਾਰੇ ਚਿੱਤਰ ਵੀ ਦੇਖ ਰਿਹਾ ਸੀ ਉਸ ਛੋਟੇ ਜਿਹੇ ਬੱਚੇ ਦੀ ਗੱਲ ਜਿਹਨੂੰ ਇਸ ਕਹਿ ਕੇ ਛੜਤਾ ਜਾਣ ਦਾ ਐਲਾਨ ਹੋਇਆ ਸੀਗਾ ਕਿ ਹਲੇ ਤੂੰ ਬੱਚਾ ਚਲੇ ਜਾ ਲੇਕਿਨ ਉਸ ਬੱਚਾ ਸ਼ਹੀਦ ਹੋਣ ਗਿਆ ਸੀ ਉਹਨੇ ਅੰਗਰੇਜ਼ ਦੀ ਦਾੜੀ ਨੂੰ ਫੜ ਲਿਆ ਤਾਂ ਕਿ ਜੇ ਮੈਂ ਅੰਗਰੇਜ਼ ਦੀ ਦਾੜੀ ਨੂੰ ਫੜੂੰਗਾ ਤਾਂ ਮੈਨੂੰ ਇਹਦਾ ਨਾਸ਼ ਸ਼ਹੀਦ ਕੀਤਾ ਜਾਊਗਾ ਤਾਂ ਉਸ ਬੱਚੇ ਨੂੰ ਵੀ ਨਾਸ਼ ਸ਼ਹੀਦ ਕਰਤਾ ਗਿਆ ਸੀ ਇੱਕ ਹੋਰ ਸੱਜਣ ਜਿਨ੍ਹਾਂ ਨੂੰ ਇਸ ਕਰਕੇ ਕਿ ਸ਼ਾਇਦ ਜਿਸ ਮਹਾਰਾਜ ਰਾਜ ਦੀ ਤੋਪ ਆਈ ਹੋਈ ਸੀ ਉਡਾਨ ਦੇ ਲਈ ਉਹ ਰਿਸ਼ਤੇਦਾਰ ਸੀ ਇਹ ਕਹਿ ਕੇ ਕਿ ਤੂੰ ਇੱਥੋਂ ਚਲੇ ਜਾ ਕਿ ਤੇਰਾ ਜਿਹੜਾ ਕੱਦ ਹੈ ਉਹ ਤੋਪ ਦੇ ਸਾਹਮਣੇ ਨਹੀਂ ਆਂਦਾ ਇਸ ਕਰਕੇ ਤੈਨੂੰ ਅਸੀਂ ਅੱਜ ਬਖਸ਼ ਦਿੰਨੇ ਆ ਲੇਕਿਨ ਉਹ ਸ਼ਹੀਦ ਹੋਣ ਗਿਆ ਸੀ ਇਸ ਕਰਕੇ ਉਹਨੇ ਜਾ ਕੇ ਫਟਾਫਟ ਇੱਟਾਂ ਲਿਆਂਦੀਆਂ ਤੋਪ ਦੇ ਮੂਰੇ ਖੜਾ ਹੋ ਗਿਆ ਕਹਿੰਦਾ ਹੁਣ ਮੇਰਾ ਕੱਦ ਜਿਹੜਾ ਹੈ ਉਹ ਤੋਪ ਦੇ ਬਰਾਬਰ ਹੋ ਗਿਆ ਹੁਣ ਤੋਪ ਚਲਾਓ ਸੋ ਜਿਸ ਕੌਮ ਨੇ ਇੰਨੀ ਸ਼ਹਾਦਤ ਦਿੱਤੀ ਹੋਵੇ ਇਸ ਦੇਸ਼ ਦੀ ਆਜ਼ਾਦੀ ਵਾਸਤੇ ਔਰ ਉਹ ਮੂਵਮੈਂਟ ਦੇਸ਼ ਦੇ ਆਜ਼ਾਦੀ ਦੀ ਮੂਵਮੈਂਟ 'ਚ ਨਾ ਹੋ ਜਾਵੇ ਤਾਂ ਪੱਕਾ ਹੀ ਉਹ ਅਫਸੋਸ ਦਾ ਵਿਸ਼ੇ ਸੀ ਇਸ ਕਰਕੇ ਮੈਨੂੰ ਮੌਕਾ ਮਿਲਿਆ ਪਾਰਲੀਮੈਂਟ ਦੇ ਵਿੱਚ ਜ਼ੀਰੋ ਆਰ ਦੇ ਵਿੱਚ ਇੱਕ ਕੁਐਸਚਨ ਉਠਾਉਣ ਦਾ ਕਿ ਜਿੱਥੇ ਸਰਕਾਰ ਨੇ ਆਜ਼ਾਦੀ ਦੀ ਮੂਵਮੈਂਟਸ ਬਹੁਤ ਮੂਵਮੈਂਟਸ ਨੂੰ ਰਿਕਗਨਾਈਜ਼ ਕੀਤਾ ਉੱਥੇ ਕੁੱਕਾ ਮੂਵਮੈਂਟ ਜਿਹੜੀ ਹੈ ਉਹ ਵੀ ਆਜ਼ਾਦੀ ਦੀ ਮੂਵਮੈਂਟ ਰਿਕਗਨਾਈਜ਼ ਹੋਣੀ ਚਾਹੀਦੀ ਹੈ ਦੂਸਰੀ ਗੱਲ ਜਿਹੜੀ ਸਾਡੀ ਸਭ ਦਾ ਧਰਮ ਬੰਦਾ ਹੈ ਉੱਚ ਮੈਂ ਵੀ ਸ਼ਾਮਲ ਹੈ ਮੇਰੀ ਪਾਰਟੀ ਵੀ ਸ਼ਾਮਲ ਹੈ ਉਹ ਹੈ ਗਊ ਰੱਖਿਆ ਬਹੁਤ ਦੇਰ ਤੋਂ ਗਊ ਰੱਖਿਆ ਦੇ ਲਈ ਬਹੁਤ ਅੰਦੋਲਨ ਚੱਲੇ ਜਿਹਦੇ ਵਿੱਚ ਕੂਕਾ ਰਾਮਤਾਰੀ ਸਮੁਦਾਇ ਬਹੁਤ ਜ਼ੋਰ ਸ਼ੋਰ ਦੇ ਨਾਲ ਇਸ ਮੂਵਮੈਂਟ 'ਚ ਲੱਗਾ ਲੇਕਿਨ ਹਲੇ ਤੱਕ ਦੇਸ਼ ਆਜ਼ਾਦ ਹੋਣ ਦੇ ਬਾਵਜੂਦ ਵੀ ਜਿਸ ਨੂੰ ਅਸੀਂ ਮਾਂ ਮੰਨਦੇ ਆਂ ਗਊ ਨੂੰ ਮਾਂ ਮੰਨਦੇ ਆ ਉਹਦੀ ਹੱਤਿਆ ਤੇ ਹਲੇ ਤੱਕ ਰੋਕ ਨਹੀਂ ਲਾ ਸਕੇ ਸੋ ਮੈਂ ਅੱਜ ਮਹਾਰਾਜ ਦੇ ਅਸ਼ੀਰਵਾਦ ਸਦਕਾ ਇਹਨਾਂ ਤੋਂ ਵੀ ਅਸ਼ੀਰਵਾਦ ਲੈਣੇ ਆ ਪ੍ਰਾਰਥਨਾ ਕਰਦੇ ਆ ਕਿ ਸ਼ਕਤੀ ਬਖਸ਼ਣ ਕਿ ਇਹ ਵੀ ਉਪਰਾਲਾ ਜਿਹੜਾ ਹੈ ਉਹ ਹੋ ਸਕੇ ਕਿ ਹਿੰਦੁਸਤਾਨ ਦੇ ਵਿੱਚ ਗੋ ਹੱਤਿਆ ਜਿਹੜੀ ਹੈ ਉਹ ਬੰਦ ਹੋਵੇ ਇੱਕ ਵਾਰ ਫਿਰ ਬੇਨਤੀਆਂ ਕਰਦੇ ਹੋਏ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਮਹਾਰਾਜ ਦੇ ਦਰਸ਼ਨ ਕਰਕੇ ਅੱਜ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ इन्नी संगत अनुशासन बैठ के बड़े प्यार सत्कार दे नाल, कीर्तन सुन रही सी और जिस मान सत्कार दे नाल, आज मैं महाराज ने मैं आशीर्वाद दिता है उस लिए मैं विश्वास ने गल कह सकता कि कभी भी मेरी या मेरी पार्टी की इस मूवमेंट न अगे ले जाने लिए इस अच्छी गल अगे ले जाने लड़ है तो मैं मोटे ना मोटा ला के हमेशा थोड़ा साथ दिता रहा इन बेनती करते हुए बहुत बहुत धन्यवाद हाँ जी ਤੁਸੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਵੀ ਹਾਜ਼ਰੀ ਲਵਾਈ ਹੈ ਤੇ ਪਾਰਲੀਮੈਂਟ ਵਿੱਚ ਨਾਮਧਾਰੀ ਮੂਵਮੈਂਟ ਦੀ ਗੱਲ ਵੀ ਕੀਤੀ ਆ ਬਹੁਤ ਬਹੁਤ ਧੰਨਵਾਦ